ਸੁਨੋ ਸੁਨ ਕਹੈ ਸਭ ਕੋਈ ਅਨਾਤ ਸੁਨ ਕਹਾਂਦੇ ਹੈ ਅੱਗੇ ਸ਼ੁਰੂ ਕਰ ਲਈ ਗੱਲ ਕਹਿੰਦਾ ਜਿੱਥੇ ਵੀ ਮੈਂ ਜਾਣਾ ਪਰ ਹੋਰ ਥੋੜੇ ਚੇਲੇ ਨੇ ਸੁਨ ਸੁਣਦਾ ਤੁਸੀਂ ਬੜਾ ਰੌਲਾ ਪਾਇਆ ਹੈ ਸੁਣੋ ਸੁਨ ਸੁਨ ਹੋਣਾ ਜੀ ਸੁਨ ਹੋਣਾ ਮੰਨ ਨਾ ਸੁਨ ਹੋਣਾ ਕਿੰਨਾ ਦੇਰ ਵਾਸਤੇ ਸੁਨ ਹੋਣਾ ਕਿੰਨਾ ਦੇਰ ਵਾਸਤੇ ਹੋਣਾ ਤੁਸੀਂ ਚਲੋ ਥੋੜੀ ਗੱਲ ਮੰਨ ਲੈਂਦੇ ਲੈਣਾ ਸੁਨ ਸੁਣ ਕੇ ਅਨਹਦ ਸੁਣ ਹਮੇਸ਼ਾ ਵਾਸਤੇ ਸੁਣ ਹੋਣਾ ਦੱਸੋ ਕਿਵੇਂ ਹੋਣਾ ਤੁਸੀਂ ਤਾਂ 2 ਘੰਟੇ ਸਮਾਧੀ ਲਾ ਕੇ ਫੇਰ ਛੱਡ ਦਿੰਦੇ ਉਹ ਦਸਵੰਦ ਕੱਢ ਕੇ ਹਮੇਸ਼ਾ ਵਾਸਤੇ ਸੁਣ ਹੋਣਾ ਦੱਸੋ ਕਿਵੇਂ ਹੋਊਗਾ ਅਨਹਦ ਸੁਣ ਬਾਹਰ ਹੋਈ ਅਨਹਦ ਸੁਣ ਦੱਸੋ ਐ ਵੀ ਨਾ ਕਿਵੇਂ ਹੋਊਗੀ ਉੱਠ ਕਾਦੇ ਕੱਢਦੇ ਹਮੇਸ਼ਾ ਸਮਾਧੀ ਚ ਬੈਠ ਕੇ ਉੱਠੋ ਹੀ ਨਾ ਸਮਾਧੀ ਚ ਇਹ ਹੋ ਨਹੀਂ ਸਕਦਾ ਕਿਵੇਂ ਹੋ ਸਕਦਾ ਸੜਦੀ ਨਾ ਹਵਾ ਹਵਾ ਘੜਦੀ ਆਨਾ ਹਰ ਸੁਣ ਕਹਾ ਕੇ ਹੋਈ ਤਿੰਨਾ ਜਿੰਨਾ ਚਿਰ ਸ੍ਰਿਸ਼ਟੀ ਹੈ ਹੈ ਉਹਨਾਂ ਚਿਰ ਵਾਸਤੇ ਸੁਣ ਹੋਣ ਉਹ ਸਰੀਰ ਤਾਂ ਰਹੂਗਾ ਸਰੀਰ ਤਾਂ ਰਹਿਣਾ ਕੁਝ ਦੇਰ ਵਾਸਤੇ ਸਰੀਰ ਕਾ ਸਾਲ ਹੈ 2-4 ਸਾਲ 10-20 ਸਾਲ 50-60 ਸਾਲ ਉਹਦੇ ਬਾਅਦ ਉਹਦੇ ਬਾਅਦ ਸਰੀਰ ਛੱਡ ਕੇ ਸੁਣ ਹੋ ਸਕਦਾ ਸਰੀਰ ਸੜੇ ਸੁਣ ਨਹੀਂ ਹੋ ਸਕਦਾ ਸਰੀਰ ਛੱਡ ਕੇ ਸੁਣ ਹੋਊਗਾ ਸਰੀਰ ਸਣੇ ਸੁਣ ਕਿਵੇਂ ਹੋ ਜਾਊਗਾ ਸਰੀਰ ਸਣੇ ਸੁਣ ਹੋਊਗਾ ਉੱਠਣਾ ਬਹੁਤ ਭੁੱਖ ਲੱਗੇ ਹੋਊਗੀ ਸੁਣ ਉੱਥੇ ਜਾ ਕੇ ਹੋ ਜੇ ਤਿੱਥੇ ਹੋਊਗਾ ਭੁੱਖ ਹੈ ਉੱਥੇ ਜਾ ਕੇ ਸੁਣ ਹੋਊਗਾ ਤਿਰਗੁਣੀ ਹੋ ਜੂਗਾ ਸੁਣ ਜਿੱਥੇ ਗੋਡੇ ਦੁਖਣ ਲੱਗ ਜਾਂਦੇ ਬੈਠੇ ਦੇ ਪਾਸਾ ਲੈਣਾ ਪੈਂਦਾ ਐ ਢੂਹੀ ਦੁਖਣ ਲੱਗ ਜਾਂਦੀ ਹੈ ਇੱਥੇ ਤਾਂ ਸਾਰਾ ਸਰੀਰ ਨਾਲ ਜੁੜਿਆ ਹੋਇਆ ਭੁੱਖ ਪਿਆਸ ਲੱਗਣੀ ਹੈ ਗਰਮੀ ਲੱਗਣੀ ਹੈ ਧੁੱਪ ਲੱਗਣੀ ਹੈ ਸਰੀਰ ਦੀ ਦੁੱਖ ਤਕਲੀਫ ਹੋਣੀ ਹੈ ਇੱਥੇ ਤੁਹਾਨੂੰ ਕਿਵੇਂ ਹੋ ਜਾਣਾ ਜਦੋਂ ਸਾਨੂੰ ਡਾਕਟਰ ਕਰਦੇ ਰਹਿਣਾ ਬੇਹੋਸ਼ ਸਰੀਰ ਨੂੰ ਜਾਏ ਇਹਨਾਂ ਨਾਲ ਵੜਦੇ ਪਤਾ ਹੀ ਨਹੀਂ ਹੁੰਦਾ ਉਹ ਨਾ ਤੁਹਾਨੂੰ ਸਰੀਰ ਨਾਲ ਜੁੜ ਕੇ ਕਿਵੇਂ ਤੁਹਾਨੂੰ ਹੋ ਜੂ ਜਾਂ ਸੂਈ ਚ ਬੋੜੀਆਂ ਜਾਵੇ ਹੈ ਕਰੂਗਾ ਆਪਾਂ ਕਹਿੰਦੇ ਆ ਜਾਣ ਸੁਣ ਇਹਨਾਂ ਦੇ ਸਾਹ ਸੁਣ ਕਰ ਲੋ ਸੁਣਨੇ ਕਹਿੰਦੇ ਨਾ ਕਰ ਲੋ ਸਰੀਰ ਸੁਣ ਕਰਕੇ ਥੋੜਾ ਜਿਹਾ ਹਿੱਸਾ ਆਪਰੇਸ਼ਨ ਕੀਤਾ ਸੁਣ ਦਾ ਮਤਲਬ ਆ ਉਹ ਹਿੱਸੇ ਉਹ ਚੇਤਨਾ ਦਾ ਪ੍ਰੈਕਸ਼ਨ ਟੁੱਟ ਗਿਆ ਜਦੋਂ ਜੜ ਸਰੀਰ ਨਾਲੋਂ ਜਿਹੜੇ ਹਿੱਸੇ ਨਾਲ ਚੇਤਨਾ ਦਾ ਕਨੈਕਸ਼ਨ ਟੁੱਟ ਜਵੇ ਉਹਦਾ ਦੁੱਖ ਸੁੱਖ ਨੂੰ ਮਹਿਸੂਸ ਨਾ ਹੋਵੇ ਉਹ ਸੁਣਦਾ ਜੜ ਕੱਢਦੇ ਨੇ ਸੁਣ ਕਰਕੇ ਕੱਢਦੇ ਨੇ ਅੱਖ ਦਾ ਆਪਰੇਸ਼ਨ ਕਰਦੇ ਨੇ ਸੁਣ ਕਰਕੇ ਕਰਦੇ ਨੇ ਜਿੰਨਾ ਚਿਰ ਦਿਮਾਗ ਦੇ ਵਿੱਚ ਚੇਤਨਾ ਹੈ ਸੁਣ ਨਹੀਂ ਹੋ ਸਕਦਾ ਜੇ ਸਾਰਾ ਸਰੀਰ ਸੁਣ ਕਰਨਾ ਹੋਵੇ ਹਾਰਟ ਵੀ ਸੁਣ ਕਰਨਾ ਹੋਵੇ ਹਾਰਟ ਦਾ ਆਪਰੇਸ਼ਨ ਕਰਨਾ ਬਗੈਰ ਦਿਮਾਗ ਸੁਣ ਰਿਹਾ ਤੇ ਹਾਰਟ ਦਾ ਆਪਰੇਸ਼ਨ ਨਹੀਂ ਹੋ ਸਕਦਾ ਦਿਮਾਗ ਦਾ ਆਪਰੇਸ਼ਨ ਕਰਨਾ ਦਿਮਾਗ ਨੂੰ ਸੁਣ ਕਰਨ ਦੇ ਬਿਨਾ ਆਪਰੇਸ਼ਨ ਨਹੀਂ ਹੋ ਸਕਦਾ ਹਾਂ ਲੱਤ ਦਾ ਪੈਰ ਦਾ ਗੁੱਠੇ ਦਾ ਉੱਪਰ ਦਾ ਹੋਰ ਕਿਤੇ ਹੋ ਸਕਦਾ ਉਹਨਾਂ ਨਾ ਹਿੱਸਾ ਸੁਣੋਗੇ ਤਾਂ ਤੇ ਹੋਈ ਜਨਾ ਜਦ ਦੁਨੀਆ ਹੈ ਨਾ ਸਾਰੀ ਉਹਨਾਂ ਜਦ ਸੁਣ ਰਹਿਣਾ ਕਰੋ ਕਿਵੇਂ ਹੋ ਕੀ ਤਰੀਕਾ ਤੇ ਤੁਸੀਂ 100 ਸਾਲ 200 ਸਾਲ ਦੀ ਕਹਿਣਾ ਸਾਡੀ ਉਮਰ ਹੈ ਸਮਾਧੀ ਹੋਈ 2000 ਘੰਟੇ ਦੀ ਲਾਉਨੇ ਕਮ ਸੇ ਕਮ 2 4-4 ਸਾਲ ਦੀ ਤਾਂ ਸਮਾਧੀ ਥੋੜੀ ਲਗਾਤਾਰ ਹੁੰਦੀ ਹੌਲੀ ਹੌਲੀ ਬੰਦੀ ਬੰਦੀ 2-4 ਸਾਲ ਤੱਕ ਤਾਂ ਸਮਾਧੀ ਲਾ ਕੇ ਨਾ ਕੋਈ ਆਦਮੀ ਤੁਹਾਡੇ ਜੋ ਵਧਾਉਣੀ ਸੀ ਤੁਸੀਂ ਰੋਜ਼ ਦੀ ਰੋਜ਼ ਫਿਰ ਕੋਈ 10-20 ਸਾਲ ਤੱਕ ਵੀ ਪੁੱਜ ਜਾਂਦਾ ਬੈਠ ਕੇ ਵੀ 20 ਸਾਲ ਨਹੀਂ ਉੱਠਣਾ ਸਮਾਧੀ ਨਾਲ ਢਾਈਆਂ ਨਾਲ ਤੁਹਾਨੂੰ ਨੌਤ ਵੀ ਜਾਂਦੇ ਆਨਾ ਜੋ ਸੁਣਨ ਵਾਲੂ ਤਾਂ ਹੀ ਨਹੀਂ ਉਹਨਾਂ ਹੀ ਟਾਈਮ ਸਮਾਧੀ ਲਾਉਣੇ ਸਾਰਾ ਬਾਕੀ ਫਿਰ ਬਾਕੀ ਗੱਪਾਂ ਮਾਰਦੇ ਕੱਖ ਨਹੀਂ ਛੱਡਿਆ ਜੋਗੀ ਕੋਲ ਹਾਂ ਇਹ ਯਾਰ ਭਜਨ ਸੇ ਜੋਗੀ ਨੂੰ ਮੈਂ ਕਿਹਾ ਸੀ ਤੂੰ ਕਹਿੰਦਾ ਮੈਂ ਜੋਗੀ ਹਾਂ ਮੈਨੂੰ ਇਹ ਦੱਸ ਜੋਗੀਆਂ ਦਾ ਗੁਰੂ ਨਾਨਕ ਦਾ ਕਿਹੜੀ ਗੱਲੋਂ ਮਤਭੇਦ ਸੀ 98 ਦੇ ਵਿੱਚ ਲੁਧਿਆਣਾ ਗੱਲ ਨਹੀਂ ਆਈ ਉਹ ਗੱਲ ਹੋਣੀ ਕੀ ਸੀ ਗੁਰੂ ਨਾਨਕ ਦੇ ਸਿੱਖਾਂ ਜੋਗੀ ਨਹੀਂ ਆ ਸੀ ਗੁਰੂ ਨਾਨਕ ਨੇ ਜੋਗੀ ਨਹੀਂ ਬਣਾਏ ਸਿੱਖਾਂ ਹਾਂ ਸਿੱਖ ਹੀ ਜੋਗੀ ਹੁੰਦਾ ਸਿੱਖ ਜੋਗੀ ਹੋਰ ਪ੍ਰਕਾਰ ਦਾ ਸਮਾਧੀ ਨਹੀਂ ਲਾਉਂਦਾ ਜੋਗੀ ਜਿਆਦਾ ਜਦ ਆਪਣੇ ਮੂਲ ਨਾਲ ਜੁੜਿਆ ਹੋਇਆ ਗੁਰਬਾਣੀ ਜੋ ਦਾ ਮਤਲਬ ਜੁੜ ਜਾਣਾ ਜੇ ਇੱਕ ਰਹਿੰਦਾ ਹੈ ਹਮੇਸ਼ਾ ਵਾਸਤੇ ਇੱਕ ਚਿੱਤ ਬਣ ਇੱਕ ਹੋ ਜਾਂਦਾ ਜੋਗੀ ਹੈ ਬੈਰਾਗੀ ਵੀ ਹੈ ਬੈਰਾਗੀ ਤੋਂ ਬਿਨਾਂ ਜੋਗੀ ਨਹੀਂ ਹੋ ਸਕਦਾ ਹਮ ਬੈਰਾਗੀ ਜੋਗੀ ਬੈਰਾਗੀ ਪਹਿਲਾਂ ਤਾਂ ਜੋਗੀ ਬਾਅਦ ਚ ਜਿੰਨਾ ਜੇ ਰਾਗੀ ਹੈ ਜੋਗੀ ਨਹੀਂ ਹੋ ਸਕਦਾ ਰਾਗੀ ਜੋਗੀ ਨਹੀਂ ਹੋ ਸਕਦਾ ਰਾਗੀ ਜੋਗੀ ਕੇ ਮੈਂ ਵੀ ਬੈਰਾਗੀ ਹੋਣਾ ਉਹ ਸਿੱਖ ਨੇ ਬੈਰਾਗੀ ਹੋਣਾ ਰਾਗੀ ਨਹੀਂ ਸੀ ਬਣਨਾ ਉੱਠੇ ਬਸ ਵੀ ਚੱਲ ਪਏ ਉਹ ਜਿੰਨਾ ਜਰ ਦੁਨੀਆ ਦੀਆਂ ਡਿਮਾਂਡਾਂ ਨੇ ਸਾਡੇ ਅੰਦਰ ਮਾਇਆ ਦੀ ਡਿਮਾਂਡ ਹੈ ਸਰੀਰ ਦਾ ਫਿਕਰ ਹੈ ਦੁਨੀਆ ਦੀ ਚਿੰਤਾ ਹੈ ਘੱਟ ਉਹਨਾਂ ਜਰ ਬਰਾਗੀ ਕਿਵੇਂ ਹੋਣੀ ਰਾਗ ਤਾਂ ਅੰਦਰੋਂ ਆਇਆ ਨੇ ਉੜਦੇ ਸਾਰੀ ਰਾਗ ਇਹ ਵੀ ਦੁਨੀਆ ਇਹ ਵੀ ਜਿਹੜਾ ਦਿਮਾਗ ਦੀ ਉਪਜ ਹੈ ਜਿੰਨਾ ਜਰ ਆਦਮੀ ਆਪਣੇ ਦਿਮਾਗ ਤੋਂ ਕੰਮ ਲੈਂਦਾ ਹੈ ਆਪਣੀ ਬੁੱਧੀ ਤੋਂ ਕੰਮ ਲੈਂਦਾ ਹੈ ਉਹਨਾਂ ਜੋ ਬੈਰਾਗੀ ਹੋਈ ਨਹੀਂ ਸੀ ਨਾ ਜੋਗੀ ਹੋਵੇ ਨਾ ਬੈਰਾਗੀ ਹੋਵੇ ਜਦ ਆਪਣੀ ਬੁੱਧੀ ਨੂੰ ਤਿਆਗ ਦਿੰਦਾ ਹੈ ਮੇਰੀ ਮਤ ਥੋੜੀ ਰਾਮ ਔਰ ਗੁਰਮਤ ਦੀ ਸੋਝੀ ਲੈਂਦਾ ਫਿਰ ਬੈਰਾਗੀ ਬਣਦਾ ਉਹਦੇ ਬਾਅਦ ਜੋਗੀ ਬਣਦਾ ਬੈਰਾਗੀ ਪੂਰਾ ਹੋ ਕੇ ਜੋਗੀ ਬਣਦਾ ਉਹ ਬੈਰਾਗ ਹੈ ਜਿਹੜਾ ਜੋਗ ਦੇ ਵਿੱਚ ਬਹਿੰਦੇ ਨੇ ਨਾ ਸਮਾਧੀ ਲਾਉਂਦੇ ਨੇ ਅਸਲ 'ਚ ਬੈਰਾਗ ਕਰਦੇ ਨੇ ਮਨ ਨੂੰ ਬੈਰਾਗ ਰਾਗਬੰਦ ਕਰਦੇ ਨੇ ਉਹ ਜੇ ਮਨ ਦਾ ਰਾਗਬੰਦ ਹੋਊ ਮਨ ਚੁੱਪ ਕਰੂਗਾ ਤਾਂ ਹੀ ਜੋਗ ਹੋਊਗਾ ਜਿੰਨਾ ਚਿਰ ਉਹਨਾਂ ਚੁੱਪੇ ਨਹੀਂ ਕਰਦਾ ਮਨ ਦਾ ਚੁੱਪ ਕਰਨਾ ਬੈਰਾਗੀ ਹੋਣਾ ਮਨ ਦਾ ਜੁੜ ਜਾਣਾ ਇੱਕ ਅਡੋਲ ਹੋ ਜਾਣਾ ਜੋਗ ਇਹ ਜੋਗੀ ਅੱਡ ਬੈਰਾਗੀ ਬਹਿਰਾਗੀ ਕਹਿੰਦੇ ਅਸੀਂ ਬੈਰਾਗੀ ਹਾਂ ਜੀ ਉਹ ਕਹਿੰਦੇ ਅਸੀਂ ਜੋਗੀ ਹਾਂ ਜੀ ਨਾ ਤੁਸੀਂ ਬੈਰਾਗੀ ਹੋ ਨਾ ਤੁਸੀਂ ਜੋਗੀ ਹੋ ਕਿਉਂਕਿ ਤੁਹਾਨੂੰ ਜੋਗ আর ਬੈਰਾਗ ਦਾ ਪਤਾ ਹੀ ਨਹੀਂ ਇਹ ਤਾਂ ਹੁੰਦਾ ਹੀ ਇੱਕ ਹੈ ਜੇ ਬੈਰਾਗ ਨਹੀਂ ਤੇ ਜੋਗ ਹੈ ਨਹੀਂ ਉਹ ਨਹੀਂ ਸਕਦਾ ਸੁਣ ਹੋਣਾ ਬੈਰਾਗ ਹੈ ਯੋਗ ਨਹੀਂ ਹੈ ਸੁਣ ਹੋਣਾ ਬਹਿਰਾਗ ਹੈ ਜੋ ਯੋਗ ਨਹੀਂ ਹੈ ਅਨਹਦ ਸੁਣ ਹੋਣਾ ਬਹਿਰਾਗ ਯੋਗ ਹੈ ਸੁਣ ਹੋਣਾ ਬਹਿਰਾਗ ਹੈ ਅਨਹਦ ਸੁਣ ਹੋਣਾ ਯੋਗ ਹੈ ਸੁਣੋ ਸੁਣ ਕਹੇ ਸਭ ਕੋਈ ਅਨਹਦ ਸੁਣ ਕਹਾਂ ਅਨਹਦ ਸੁਣ ਕਹਾਂ ਤੇ ਇੱਥੇ ਜਾ ਕੇ ਯੋਗ ਹੋਣਾ ਅਨਾਤ ਸੁਨ ਰਤੇ ਸੇ ਕੈਸੇ ਰਾਜ ਲੀਲਾ ਤੇਰਾ ਨਾਮ ਬਣਾਈ ਜੋ ਯੋਗ ਬਣਿਆ ਤੇਰੇ ਕੀਰਤਨ ਇਹ ਰਾਜ ਲੀਲਾ ਤੇਰਾ ਨਾਮ ਬਣਾਈ ਰਾਜ ਲੀਲਾ ਕੀ ਦੋ ਲੀਲਾ ਆਈਆਂ ਨੇ ਇਹਦੇ ਵਿੱਚ ਗੁਰਬਾਣੀ ਇੱਕ ਬਾਲਕ ਕੀ ਲੀਲਾ ਆਪਣੀ ਮਰਜ਼ੀ ਬਾਲਕ ਕੀ ਲੀਲਾ ਬਾਲਕ ਅਨਮਨ ਇਹਦੀ ਵੀ ਲੀਲਾ ਇੱਕ ਕ੍ਰਿਸ਼ਨ ਲੀਲਾ ਉਹ ਦੂਈ ਰਾਮ ਲੀਲਾ ਰਾਜ ਲੀਲਾ ਰਾਮ ਲੀਲਾ ਬਾਲਕ ਕੀ ਲੀਲਾ ਕ੍ਰਿਸ਼ਨ ਲੀਲਾ ਕ੍ਰਿਸ਼ਨ ਬਾਲਕ ਦਿਖਾਇਆ ਹੈ ਬੜਾ ਨਹੀਂ ਦਿਖਾਇਆ ਕ੍ਰਿਸ਼ਨ ਲੀਲਾ ਬਾਲਕ ਦੀ ਲੀਲਾ ਰਾਮ ਦੀ ਲੀਲਾ ਸਿਆਣਾ ਹੋਏ ਤਾਂ ਦਿਖਾਈ ਬੜੇ ਦੀ ਲੀਲਾ ਤੇ ਬਾਲਕ ਕੀ ਲੀਲਾ ਛੱਡਤੀ ਬਾਲ ਮਰੇ ਬਾਲਕ ਕੀ ਲੀਲਾ ਜਿੰਨਾ ਜਰ ਬਾਲਕ ਕੀ ਲੀਲਾ ਮੰਦੀ ਮਰਦੀ ਉਹ ਜਰੇ ਮਰਦਾ ਜਾਂਦਾ ਰਹੂਗਾ ਉਹਨਾਂ ਜਰੇ ਦੀ ਮੌਤ ਹੈ ਬਾਲਕ ਕੀ ਲੀਲਾ ਬਾਲਕ ਦੀ ਮੌਤ ਹੈ ਕਾਹਨ ਹੀ ਤਾਂ ਅਸੀਂ ਨੈਣਾ ਤੇ ਧਿਆਨ ਰੱਖਦੇ ਸੜਕ ਤੇ ਨਹੀਂ ਜਾਣ ਦਿੰਦੇ ਨਾ ਬਈ ਸਕੂਟਰ ਨਹੀਂ ਚਲਾਉਣ ਦਾ ਸਾਈਕਲ ਨਹੀਂ ਚਲਾਉਣਾ ਖਬਰਦਾਰ ਜੇ ਬਾਹਰ ਲੈ ਗਏ ਗਿਆ ਸੜਕ ਤੇ ਸਾਈਕਲ ਨਾਣਾ ਨੂੰ ਕੀ ਪਤਾ ਵਰਜਣਾ ਬਾਲਕ ਦੀ ਲੀਲਾ ਨਹੀਂ ਹੋਣ ਦੇਣੀ ਬਾਲਕ ਨੂੰ ਖਤਰਾ ਹੈ ਬਾਲਕ ਲੀਲਾ ਤੋਂ ਲੈ ਕਰੀ ਜਾਣ ਦੇਣਾ ਖੇਡਣ ਨਹੀਂ ਦੇਣਾ ਤੁਸੀਂ ਖੇਡ ਪਏ ਆਗੀ ਟ੍ਰੇਨ ਉੱਤੇ ਲੱਗ ਜੂ ਬਾਲ ਮਰੇ ਬਾਲਕ ਦੀ ਲੀਲਾ ਬਾਲਕ ਦੀ ਲੀਲਾ ਜਦ ਬਾਲਕ ਮਰ ਜਾਂਦਾ ਹੁੰਦਾ ਹੈ ਬਾਲਕ ਦੀ ਬਹੁਤ ਹੈ ਬਾਲ ਲੀਲਾ ਦੇ ਵਿੱਚ ਅਨਾਹਤ ਸੁਨ ਰਤੇ ਸੇ ਕੈਸੇ ਇਸ ਕਰਕੇ ਰਾਜ ਲੀਲਾ ਤੇਰੇ ਨਾਮ ਪੜਾਈ ਨਹੀਂ ਬਾਲਕਾ ਲੀਲੇ ਤੇ ਛੱਡਤੀ ਨਾ ਬੰਦੀ ਵਰਜੀ ਮਰਜੀ ਸ਼ਰਾਤੀ ਮਨ ਦੀ ਮਰਜੀ ਛੱਡਦੇ ਰਾਜ ਲੀਲਾ ਸ਼ੁਰੂ ਹੋਈ ਰਾਜ ਲੀਲਾ ਕੀ ਰਾਜ ਦੇ ਅਨੁਸਾਰ ਚੱਲਣਾ ਰਾਜ ਲੀਲਾ ਹੁਕਮ ਦੇ ਵਿੱਚ ਚੱਲਣਾ ਰਾਜ ਲੀਲਾ ਭਾਣੇ ਚੱਲਣ ਭਈ ਹੁਕਮ ਸਰਕਾਰ ਦਾ ਚੱਲਣਾ ਆਪਾਂ ਨੇ ਰਾਜ ਰਾਜਲੀਲਾ ਰਾਜੇ ਦੀ ਮਰਜ਼ੀ ਹੈ ਉਹ ਆਪਣੀ ਲੀਲਾ ਨਹੀਂ ਹੈ ਰਾਜੇ ਦੀ ਲੀਲਾ ਪਰਮੇਸ਼ਰ ਦੀ ਲੀਲਾ ਹੈ ਉਹ ਸਾਰੀ ਪਰਮੇਸ਼ਰ ਦੀ ਲੀਲਾ ਹੈ ਉਹਦੇ ਅਨੁਸਾਰ ਚੱਲਣਾ ਰਾਜ ਲੀਲਾ ਰਾਜ ਲੀਲਾ ਤੇਰੇ ਨਾਮ ਬਣਾਉਂਦਾ ਆਏ ਗੁਰਬਾਣੀ ਦੀ ਸਮਝ ਨਾਲ ਤੇਰੇ ਭਾਣੇ 'ਚ ਚੱਲਣ ਲੱਗੇ ਰਾਜਲੀਲਾ ਬਣ ਗਈ ਅੰਦਰ ਸਿਰ ਪੰਕਤੀ ਦੇ ਅਰਥ ਕਰਨੇ ਨੇ ਗੱਲ ਕੀ ਹੈ ਅਰ ਕੀ ਸਮਝੀ ਬੈਠੇ ਨੇ ਬੜੇ ਬੜੇ ਸੱਤ ਪੰਕਤੀ ਕੀ ਕਹਿੰਦੀ ਹੈ ਕਿੱਥੇ ਬੋਲਦੀ ਹੈ ਬਾਣੀ ਅਸੀਂ ਕਿੱਥੇ ਖੜੇ ਹਾਂ ਫਰਕ ਕਰਨਾ ਸਰ ਕੌਣ ਪੁੱਛੂਗਾ ਕਿਵੇਂ ਪੁੱਛੂਗਾ ਜਿਹਦਾ ਹੁਕਮ ਹੈ ਚੱਲਦਾ ਸੰਸਾਰ ਚ ਉਹੀ ਰਾਜਾ ਹੈ ਰਾਜ ਲੀਲਾ ਸਾਰੀ ਸ੍ਰਿਸ਼ਟੀ ਜੋ ਚੱਲ ਰਹੀ ਹੈ ਸੂਰਜ ਕਿਹਦੇ ਆਸਰੇ ਚੱਲ ਰਿਹਾ ਭੈ ਵਿੱਚ ਚੱਲ ਰਿਹਾ ਆ ਉਹਦੇ ਭੈ ਵਿੱਚ ਜਿਹੜਾ ਰਾਜ ਲੀਲਾ ਰਾਜ ਲੀਲਾ ਬਣ ਕੇ ਉਹਦੇ ਭੈ ਚੱਲਦੇ ਰਾਜ ਲੀਲਾ ਵਿੱਚ ਭੈ ਮੁਕਤ ਹੋ ਵਿੱਚ ਹੋ ਜਾਂਦਾ ਜਦੋਂ ਭੈ ਨਾ ਰਹੇ ਨਾ ਆਪਣੇ ਅੰਦਰ ਫਿਰ ਰਾਜ ਲੀਲਾ ਜਿੰਨਾ ਚਿਰ ਪਾਇਆ ਉਹਨਾਂ ਚਿਰ ਰਾਜ ਲੀਲਾ ਨਹੀਂ ਰਾਜ ਲੀਲਾ ਤੇਰੇ ਨਾਮ ਪੜਾਈ ਗੁਰਬਾਣੀ ਨੇ ਹੀ ਬਣਾਤੀ ਰਾਜ ਲੀਲਾ ਜੋਗ ਬਣਿਆ ਤੈਨੂੰ ਜੋਗ ਵਾਚ ਬਣ ਤੇਰੇ ਕੀਰਤਨ ਗਾਈ ਜਾਂ ਕੀਰਤਨ ਗਾਇਆ ਨਾ ਫਿਰ ਸ਼ਬਦ ਨਾਲ ਜੁੜ ਕੇ ਗਾਇਆ ਜਾਂ ਨਾਮ ਪੜਿਆ ਸ਼ਬਦ ਸੁਰਤ ਦਾ ਮੇਲ ਹੋਇਆ ਫਿਰ ਕੀਰਤਨ ਗਾਇਆ ਉਦੋਂ ਬਾਅਦ ਪਹਿਲਾਂ ਪਾਣੀ ਚੱਲਿਆ ਫਿਰ ਸ਼ਬਦ ਪ੍ਰਗਟ ਹੋਇਆ ਫਿਰ ਸੁਰਤ ਜੁੜ ਕੇ ਉਹਦੇ ਨਾਲ ਫੇਰ ਗਾਇਆ ਕੀਰਤਨ ਇੱਥੇ ਬੋਲਦੀ ਹੈ ਬੋਲੀ ਇਹ ਪੰਕਤੀ ਦੇ ਹੱਥ ਨੇ ਸਿਰ ਫੇਰੇ ਬੁਝੇ ਕੌਣ ਜਿਸ ਬੁਝਾਏ ਸੋ ਬੁਝ ਸੀ ਜਿਸ ਬੁਝਾਏ ਸੋ ਬੁਝ ਸੀ ਕੋਈ ਨਹੀਂ ਬਸ ਇਹਦੇ ਹੰਕਾਰ ਵਾਲੀ ਕੋਈ ਗੱਲ ਨਹੀਂ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣਾ ਅਨਹਦ ਸੁਣ ਰਤੇ ਸੇ ਕੈਸੇ ਅਨਹਦ ਸੁਣ ਰਤੇ ਸੇ ਕੈਸੇ ਅਨਹਦ ਸੁਣ ਕਹਾਂ ਤੇ ਹੋਈ ਕਿਵੇਂ ਹੋ ਚਲੋ ਕਹਿੰਦੇ ਕਿਵੇਂ ਹੋ ਬਾਦੀ ਗੱਲ ਹੈ ਅਨਹਦ ਸੁਣ ਰਤੇ ਸੇ ਕੈਸੇ ਜਿਹੜੇ ਆਨੰਦ ਸੁਣ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ ਅਨਹਦ ਸੁਣ ਜਿਹਨਾਂ ਦਾ ਮਨ ਹੋ ਜਾਂਦਾ ਹੈ ਉਹ ਕਿਹੋ ਜਿਹੇ ਹੁੰਦੇ ਨੇ ਐ ਦੱਸ ਦਿੱਤਾ ਜਿਸ ਦੇ ਉਪਜੇ ਤਸੀ ਜੈਸੇ ਜਿਸ ਤੇ ਉਪਜੇ ਤਸੀ ਜੈਸੇ ਜੀ ਤੋਂ ਪੈਦਾ ਹੋਇਆ ਨਾ ਉਹਦੇ ਵਰਗੇ ਹੀ ਹੁੰਦੇ ਨੇ ਹੋ ਗਿਆ ਨਾ ਜੋ ਜਿਸ ਤੇ ਉਪਜੇ ਤਸੀ ਜੈਸੇ ਜੀ ਤੋਂ ਪੈਦਾ ਹੋਏ ਤੇ ਉਹਦੇ ਵਰਗੇ ਹੀ ਹੋ ਗਏ ਮੁੜ ਕੇ ਪਾਣੀ ਸੀ ਪਾਣੀ ਜੋ ਪਾਪ ਉੱਠੀ ਪਾਣੀ ਉੱਡਿਆ ਸੂਰਜ ਦੀ ਤਪਸ਼ ਨਾਲ ਪਾਣੀ ਵਿਛੜ ਗਿਆ ਪਾਣੀ ਪਾਪ ਬਣ ਕੇ ਉੱਠਿਆ ਪਾਪ ਬਣ ਕੇ ਉੱਠਿਆ ਵਿਛੜ ਗਿਆ ਬਾਰਿਸ਼ ਬਣ ਕੇ ਥੱਲੇ ਡੇ ਪਿਆ ਠੰਡਾ ਹੋ ਕੇ ਥੱਲੇ ਡੇ ਪਿਆ ਜੋਗ ਹੋ ਗਿਆ ਜਦ ਉੱਠਿਆ ਸੀ ਉੱਪਰ ਨੂੰ ਹੰਕਾਰ ਸੀ ਜਾਂ ਥੱਲੇ ਆਇਆ ਨਵੇਂ ਸਗੋਰਾ ਹੋਏ ਪਾਣੀ ਬਣ ਗਿਆ ਜੋ ਹੋ ਗਿਆ ਮਨ ਜਦ ਉੱਡਦਾ ਨਾ ਉੱਤੇ ਨੂੰ ਵਿਛੜਦਾ ਡਾਰੀਆਂ ਮਾਰਦਾ ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਹਰ ਕਵੀਆਂ ਨੂੰ ਕੀ ਗੱਲ ਹੁੰਦੀ ਹੈ ਜਿਹੜੇ ਕਵੀਆਂ ਦੀਆਂ ਗੱਲਾਂ ਕਰਦੇ ਨੇ ਨਾ ਉਹਨਾਂ ਨੂੰ ਕੀ ਪਤਾ ਕਵੀ ਕੀ ਤਾਂ ਕਵੀ ਤਾਂ ਬਹੁਤ ਇਸ ਕਰਕੇ ਇਸਲਾਮ ਮਤ ਵਿੱਚ ਕਵੀ ਦੀ ਕਦੇ ਵੀ ਕਹਿੰਦੇ ਦੀ ਬਖਸ਼ੀਸ਼ ਨਹੀਂ ਹੈ ਦਰਗਾਹ 'ਚ ਕਵੀ ਇਸਲਾਮ ਵਾਲੇ ਮੰਨਦੇ ਨੇ ਕਵੀ ਦੀ ਬਖਸ਼ੀਸ਼ ਨਹੀਂ ਹੈ ਦਰਗਾਹ 'ਚ ਕਿਤੇ ਵੀ ਐਨਾ ਮਨਮੁਖ ਹੁੰਦਾ ਹੈ ਕਵੀ ਐਨਾ ਹੰਕਾਰੀ ਹੁੰਦਾ ਹੈ ਕਵੀ ਆਮ ਆਦਮੀ ਨੂੰ ਉਹ ਆਮ ਆਦਮੀ ਨੂੰ ਆਪਣੇ ਨੂੰ ਬਣਾਉਂਦਾ ਇਹਨਾਂ ਨੂੰ ਉੱਚਾ ਉਹ ਆਪਣੇ ਮਤ 'ਚ ਆਪਣੇ ਬ੍ਰੇਨ 'ਚ ਆਪਣੇ ਦਿਮਾਗ 'ਚ ਆਪਣੀ ਮਰਜ਼ੀ ਨਾਲ ਬੋਲਦਾ ਉਹ ਦਿਮਾਗ ਜੋ ਬੋਲਦਾ ਦਿਲ 'ਚੋਂ ਨਹੀਂ ਬੋਲਦਾ ਕਦੇ ਕਦੇ ਕਦੇ ਉਡਾਰੀ ਹੈ ਨਾ ਉਡਾਰੀ ਵਾਲਾ ਤਾਂ ਪਾਣੀ ਵਿਛੜਿਆ ਹੋਇਆ ਤਾਂ ਭਾਵ ਬਣਿਆ ਹੋਇਆ ਉਹਦਾ ਭਾਵ ਬਣਿਆ ਹੋਇਆ ਉੱਡ ਗਿਆ ਉੱਤੇ ਨੂੰ ਤੇ ਨਾਨਕ ਬੁਲਾਇਆ ਬੋਲਦਾ ਨਵੇਂ ਸਫਰ ਨਾਨਕ ਤਾਂ ਨੀਵੇਂ ਤੋਂ ਆ ਗਿਆ ਨਾਨਕ ਦਾ ਦੀਵ ਦਾਸ ਤੋਂ ਨੀਵਾ ਕੋਈ ਹੁੰਦਾ ਹੀ ਨਹੀਂ ਉਹਨੇ ਆਪਣੀ ਪੋਸਟ ਤੇ ਹੋ ਜੁੜਿਆ ਜਦੋਂ ਥੱਲੇ ਹੁੰਦਾ ਹੀ ਨਹੀਂ ਕੋਈ ਦਾਸ ਤੋਂ ਥੱਲੇ ਕੋਈ ਨਹੀਂ ਹੁੰਦਾ ਹੋਰ ਪੋਸਟ ਨਹੀਂ ਕੋਈ ਥੱਲੇ ਵਾਲੀ ਪੋਸਟ ਲੈ ਲਈ ਸਭ ਤੋਂ ਦਾਸ ਵਾਲੀ ਤਾਂ ਥੱਲੇ ਉਹਦੇ ਥੱਲੇ ਦਾਸ ਹੀ ਹੋਊਗਾ ਉਹਦੇ ਵਰਗਾ ਹੀ ਹੋਊ ਜਿਹੜਾ ਉਹ ਵਰ ਭਾਈ ਹੋਊਗਾ ਜਿਹੜਾ ਉੱਥੇ ਆਉ ਇੱਕੋ ਜੇ ਹੋਣਗੇ ਪੋਸਟਾਂ ਓਏ ਜਨਮ ਨਾ ਮਰੇ ਨਾ ਆਵੇ ਨਾ ਜਾਏ ਹਾਂਜੀ ਉੱਥੇ ਆ ਕੇ ਜਨਮ ਮਰਨ ਖਤਮ ਹੁੰਦਾ ਹੈ ਓਏ ਜਨਮੇ ਨਾ ਮਰੇ ਨਾ ਆਵੇ ਜਾਏ ਨਾ ਉਹ ਜੰਮਦੇ ਨੇ ਨਾ ਮਰਦੇ ਨੇ ਨਾ ਆਉਂਦੇ ਨੇ ਨਾ ਜਾਂਦੇ ਦੇਖੋ ਆਵੇ ਜਾਏ ਨਾਲ ਲਿਖਿਆ ਜੰਮੇ ਮਰੇ ਨਾਲ ਲਿਖਿਆ ਸਰੀਰ ਕਰਕੇ ਜੰਮਣ ਮਰਦੇ ਨਹੀਂ ਉਹ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ ਉਹਨੂੰ ਸਰੀਰ ਕਰਕੇ ਉਹਨਾਂ ਦੀ ਬੋਲੀ ਹੈ ਆਤਮਾ ਕਰਕੇ ਆਉਣ ਜਾਣਾ ਦੂਏ ਸਰੀਰ ਚ ਆ ਜਾਣਾ ਫਿਰ ਬਾਹਰ ਨਿਕਲ ਜਾਣਾ ਆਤਮਾ ਨਹੀਂ ਜਲਦੀ ਵਰਦੀ ਦੋਏ ਇਕੱਠੇ ਨੇ ਆਵੇ ਜਾਏ ਔਰ ਜੰਮੇ ਮਰੇ ਦੋਏ ਸਰੀਰ ਨੇ ਬਾਹਲੇ ਸਰੀਰ ਦਾ ਜੰਮਣ ਵਰਨਾ ਅੰਦਰਲੇ ਦਾ ਉੜ ਜਾਣਾ ਉਹ ਜਨਮੇ ਨਾ ਮਰੇ ਮਨ ਕਰਕੇ ਆਉਣ ਜਾਣ ਉਹਨਾਂ ਦਾ ਆਤਮਾ ਕਰਕੇ ਆਉਣ ਜਾਣ ਖਤੂ ਫਿਰ ਹੋ ਗਏ ਸਟੇਬਲ ਹੋ ਗਏ ਤੇ ਦੂਏ ਸ਼ਰੀਰ ਨਾਲ ਮਾਇਆ ਨਾਲ ਮਾਇਆ ਡੋਲਣੀ ਆ ਨਾ ਉਹ ਥਿਰ ਨੇ ਮਾਇਆ ਡੋਲਣੀ ਹੈ ਮਾਇਆ ਨਾਲ ਉਹਨਾਂ ਦਾ ਸੰਪਰਕ ਖਤਮ ਹੋ ਗਿਆ ਜਿੰਨਾ ਜਰ ਮਾਇਆ ਨਾਲ ਜੁੜੇ ਤੇ ਉਹ ਵੀ ਡੋਲਦੇ ਨੇ ਮਾਇਆ ਜੜੋਂਦੀ ਮਾਇਆ ਦੇ ਚੜ ਕੇ ਹੀ ਆਕਾਸ਼ ਤੇ ਚੜ ਹੁੰਦਾ ਹੈ ਆਕਾਸ਼ ਨਾਲ ਜੁੜ ਹੁੰਦਾ ਹੈ ਆਕਾਸ਼ ਨਾਲ ਜੁੜਨ ਵਾਸਤੇ ਮਾਇਆ ਦਾ ਸਰੀਰ ਧਾਰਨ ਕਰਨਾ ਪੈਂਦਾ ਫਿਰ ਹੋਣ ਵਾਸਤੇ ਹੀ ਸਰੀਰ ਧਾਰਨ ਕੀਤਾ ਸੀ ਆਕਾਸ਼ ਹੈ ਆਕਾਸ਼ ਤੇ ਸਵਾਰੀ ਕਰਨ ਵਾਸਤੇ ਮਾਇਆ ਦਾ ਸਰੀਰ ਧਾਰਨ ਕੀਤਾ ਸੀ ਮਾਇਆ ਦੇ ਵਿੱਚ ਟਿਕਦਾ ਟਿਕਦਾ ਅੰਦਰ ਇਹਦੇ ਆਕਾਸ਼ ਨਾਲ ਸਰੀਰ ਦੇ ਇਹ ਤਾਂ ਉਤਰ ਕੇ ਤ੍ਰਿਕੁਟੀ ਦੇ ਉਤਰ ਕੇ ਥੱਲੇ ਵਾਲੇ ਆਕਾਸ਼ 'ਚ ਬਹਿ ਗਏ ਇਹ ਆਕਾਸ਼ ਵੀ ਨਾਲੇ ਚੱਲਦਾ ਹੈ ਹਲੇ ਮਾਇਆ ਦੇ ਜਿੰਨਾ ਜਰ ਸ਼ਰੀਰ ਆਕਾਸ਼ ਨਾਲ ਚੱਲਦਾ ਉਸ ਆਕਾਸ਼ ਜੁੜ ਗਿਆ ਅੰਦਰਲੇ ਚ ਅੰਦਰ ਜੁੜ ਕੇ ਆਕਾਸ਼ ਤੋਂ ਥੱਲੇ ਉਤਰੇ ਬਸ ਜਿੰਨਾ ਜਰ ਸ਼ਰੀਰ ਹੈ ਆਕਾਸ਼ ਚੱਲਦਾ ਹੈ ਜਾਂ ਸ਼ਰੀਰ ਨਹੀਂ ਉਹ ਆਕਾਸ਼ ਖੜ ਜਾਂਦਾ ਆਕਾਸ਼ ਜੁੜਦਾ ਤੇ ਆਕਾਸ਼ ਦੇ ਵਿੱਚ ਦੀ ਜਿਹੜੀ ਬਾਣੀ ਚੱਲਦੀ ਹੈ ਹੋਰ ਹੈ ਜਿਹੜੀ ਆਕਾਸ਼ ਦੇ ਵਿੱਚ ਬਾਣੀ ਚੱਲਦੀ ਹੈ ਹਵਾ ਦੇ ਨਾਲ ਚੱਲਦੀ ਹੈ ਜਿਹੜੀ ਮੂੰਹ ਬੋਲਦੇ ਆ ਆਵਾਜ਼ ਇਹ ਹਵਾ ਨਾਲ ਟਰੈਵਲ ਕਰਕੇ ਜਾਂਦੀ ਹੈ ਜਿਹੜੀ ਸਾਊਂਡ ਵੇਵ ਬਣ ਕੇ ਜਾਂਦੀ ਹੈ ਉਹਦੇ ਨਾਲ ਹਵਾ ਨਹੀਂ ਹੁੰਦੀ ਜੇ ਹਵਾ ਹੋਵੇ ਤਾਂ ਕੰਨਾਂ ਨੂੰ ਸੁਣ ਜਵੇ ਸਾਡੇ ਹਵਾ ਨਾਲ ਤਾਂ ਕੁਝ ਉਲਟਾ ਸੁਣਦੀ ਹੈ ਫਿਰ ਨਹੀਂ ਸੁਣਦੀ ਹੈ ਜਿਹੜੀ ਸਾਊਂਡ ਬੇਪਣਦੀ ਹੈ ਨਾ ਸ਼ਕਤੀ ਸ਼ਕਤੀ ਉਹਦਾ ਸਬੰਧ ਸ਼ਕਤੀ ਦਾ ਸਿਰਫ ਆਕਾਸ਼ ਨਾਲ ਹੁੰਦਾ ਲਾਈਟ ਸ਼ਕਤੀ ਹੈ ਦਾ ਆਕਾਸ਼ ਨਾਲ ਸਬੰਧ ਹੈ ਜਿਹੜੀ ਕੀ ਦਾ ਹਵਾ ਨਾਲ ਸਬੰਧ ਹੈ ਇਥੋਂ ਪਰੇ ਦੂਰ ਲਿਜਾਈ ਜਾ ਸਕਦੀ ਹੈ ਹਵਾ ਜਿੱਦਾਂ ਹਾਕ ਮਾਰੀਏ ਜੇ ਹਵਾ ਬਲ ਨੂੰ ਬਾਣੀ ਦੂਰ ਤੱਕ ਆਵਾਜ਼ ਚਲੀ ਜਾਂਦੀ ਆ ਹਵਾ ਦੇ ਖਿਲਾਫ ਅਸਰ ਆਵਾਜ਼ ਨਹੀਂ ਜਾਂਦੀ ਹਵਾ ਦੇ ਰੁਖ ਨੂੰ ਆਵਾਜ਼ ਦੂਰ ਤੱਕ ਚਲੀ ਜਾਓ ਆਵਾਜ਼ ਦੇ ਖਿਲਾਫ ਅਸਰ ਨੂੰ ਆਵਾਜ਼ ਨਹੀਂ ਜਾਂਦੀ ਹਵਾ ਲੱਗ ਜਾਂਦੀ ਹੈ ਨਾ ਆਵਾਜ਼ ਆਕਾਸ਼ ਬਾਣੀ ਨੂੰ ਹਵਾ ਕਰੇ ਨਹੀਂ ਕੋਈ ਜਾਂਦੀ ਉਹਦਾ ਹਵਾ ਨਾਲ ਸੰਬੰਧ ਕੋਈ ਨਹੀਂ ਅੰਦਰਲੇ ਆਕਾਸ਼ ਦੇ ਵਿੱਚ ਸਵਾਰੀ ਤਿਰਕੁਟੀ ਜਿਨੀ ਰਹਿਣਾ ਤਿਰਕੁਟੀ ਮਾਇਆ ਹੈ ਹੈ ਅੰਦਲਾ ਆਕਾਸ਼ ਵੀ ਮਾਇਆ ਹੀ ਪਰ ਉਹ ਮਾਇਆ ਡੋਲਣੀ ਦੀ ਹੈ ਉਹ ਮਾਇਆ ਨਹੀਂ ਹੈ ਉਹ ਇੱਕ ਤਤ ਹੈ ਪਰਮ ਤਤ ਔਰ ਇੱਕ ਤਤ ਉਹਦੀ ਦੇਹ ਹੈ ਉਹ ਤਲੇ ਦੀ ਆਕਾਸ਼ ਜਿਹੜਾ ਹੈ ਨਾ ਉਹ ਉਹਦੀ ਦੇਹ ਹੈ ਤਾਂ ਖੜਾ ਉਹ ਆਪ ਖੜਾ ਹੈ ਨਾ ਨਾਰਾਇਣ ਥਿਰ ਹੈ ਆਕਾਸ਼ ਵੀ ਥਿਰ ਹੈ ਇਹ ਉਹਦੀ ਦੇਹ ਆ ਆ ਜਿਹੜੀ ਸਾਡੀ ਦੇਹ ਆ ਨਾ ਅਸਲ ਵਿੱਚ ਚਾਰ ਤੱਤਾਂ ਦੀ ਉਹ ਦੇਹ ਆ ਪੰਜਵਾਂ ਤਾਂ ਇਹਦੇ ਵਿੱਚ ਪੰਜਵਾਂ ਵਿੱਚ ਨਹੀਂ ਹੈ ਇਹਦੇ ਵਿੱਚ ਬਿਲਕੁਲ ਨਹੀਂ ਇਹ ਗੱਲ ਬਹੁਤ ਬਰੀਕ ਹੈ ਸਮਝਣ ਇਸ ਕਰਕੇ ਆਕਾਸ਼ ਤੱਤ ਦਾ ਉਹਦੇ ਜ਼ਿਕਰ ਨਹੀਂ ਹੈ ਗੁਰਬਾਣੀ 'ਚ ਆਕਾਸ਼ ਤੱਤ ਦਾ ਕੋਈ ਜ਼ਿਕਰ ਨਹੀਂ ਹੈ ਗੁਰਬਾਣੀ 'ਚ ਕੌਣ ਪਾਣੀ ਅਗਨੀ ਕਾ ਮੇਲ ਕਹਤਾ ਆਕਾਸ਼ ਤੱਤ ਦੀ ਗੱਲ ਨਹੀਂ ਕੀਤੀ ਆਕਾਸ਼ ਦੇ ਵਿੱਚ ਜੋ ਚੀਜ਼ ਪੈਦਾ ਕਰਾਂਗੇ ਆਕਾਸ਼ ਦਾ ਵਿੱਚ ਰਹਿਣਾ ਹੀ ਰਹਿਣਾ ਆਕਾਸ਼ ਦਾ ਸਪੇਸ ਹੈ ਸਪੇਸ ਹੈ ਨਾ ਘੇਰੀ ਉਹ ਘੇਰਦੀ ਉਹਦੇ ਵਿੱਚ ਰਹਿਣਾ ਰਹਿਣਾ ਆਕਾਸ਼ ਸਰਵਿਆਪੀ ਹੈ ਉਹਦਾ ਇਹਦੇ ਵਿੱਚ ਆਪੇ ਆ ਜਾਣ ਬੁਲਾਉਣ ਦੀ ਲੋੜ ਨਹੀਂ ਫੌਣ ਪਾਣੀ ਅਗਨੀ ਕਾ ਮਿਲ ਕੇ ਕਈ ਵਾਰ ਦੋ ਦਾ ਹੀ ਨਾਮ ਲੈ ਫੌਣ ਪਾਣੀ ਕੀ ਦੇ ਸਰੀਰਾ ਦੋ ਤਤ ਛੜਤੇ ਤਿੰਨ ਤਤ ਛੱਡਦੇ ਤੇ ਕੌਣ ਪਾਣੀ ਕੀ ਦੇਹ ਸਰੀਰ ਉਹ ਪਾਣੀ ਦੇ ਵਿੱਚ ਦੋ ਤਤ ਹੋ ਰਹੇ ਨੇ ਪਾਣੀ ਵਿੱਚ ਮਿੱਟੀ ਵੀ ਹੈ ਪਾਣੀ ਵਿੱਚ ਅੱਗ ਵੀ ਹੈ ਜੇ ਤਰ ਪਾਣੀ ਚੱਗ ਨਹੀਂ ਨਾ ਰਹੀ ਬਰਫ ਬਣ ਜਾਂਦਾ ਫਿਰ ਜਦ ਪਾਣੀ ਚੋਂ ਅੱਗ ਕੱਢਦੀ ਹੈ ਫਿਰ ਬਰਫ ਬਣ ਜਾਂਦਾ ਹੈ ਜ਼ੀਰੋ ਡਿਗਰੀ ਤੇ ਆਵੇ ਪਾਣੀ ਨੇ ਜੰਮ ਜਾਣਾ ਬਰਫ਼ ਬਣ ਜਾਣੀ ਫਿਰ ਪਾਣੀ ਰਹਿਣਾ ਨਹੀਂ ਜਿੰਨਾ ਜਰ ਪਾਣੀ ਆ ਦੇ ਵਿੱਚ ਹੈ ਟੈਂਪਰੇਚਰ ਦੇ ਵਿੱਚ ਹੈ ਫ੍ਰਿਜ ਵਿੱਚ ਕੀ ਹੁੰਦਾ ਜੇ ਬਰਫ਼ ਜੰਮਦੀ ਹੈ ਵਿੱਚੋਂ ਅੱਗੇ ਬਾਹਰ ਕੱਢਦੇ ਆ ਹੋਰ ਕੀ ਕਰਦੇ ਨੇ ਪਾਣੀ ਜੋ ਹੀਟ ਕੱਢ ਲਈ ਖਿੱਚ ਲਈ ਪਰ ਬਣ ਗਿਆ ਜੇ ਉਹ ਜੀ ਹੀਟ ਹੈ ਤਾਂ ਹੀ ਖਿੱਚੀ ਹੈ ਕੱਢਿਆ ਜੀ ਵਿੱਚ ਸੀਗਾ ਹੋਏ ਕੱਢਿਆ ਚਲਾਂ ਤੇਲ ਹੈ ਤਾਂ ਹੀ ਕੱਢਿਆ ਜੇ ਚਲਾਂ ਤੇਲ ਨਹੀਂ ਕੱਢਣਾ ਜੋ ਕੀ ਹੈ ਦਿਲਾਂ 'ਚ ਤੇਲ ਹੁੰਦਾ ਤਾਂ ਹੀ ਕੱਢੀਦਾ ਉਹ ਬਰੀਕ ਹੁੰਦਾ ਬਦਰਪੁਰ ਰਹਤਾ ਉਹਦਾ ਕੋਈ ਪੀੜਦਾ ਨਹੀਂ ਵੀ ਤੇਲ ਕੱਢ ਲਈਏ ਜੋ ਤੇਲ ਹੁੰਦਾ ਨਹੀਂ ਕੱਢੇ ਕੀ ਫਿਰ ਉਹਨੂੰ ਨਾ ਪੀੜ ਲੱਗ ਜਾਣ ਲੋਕ ਜੇ ਹੋਵੇ ਸਰੋਂ ਪੀੜਦੇ ਨੇ ਉਹਨੂੰ ਕਾਹਦੇ ਨਹੀਂ ਪੀੜਦੇ ਕੁਝ ਹੈ ਨਹੀਂ ਦਾਣੇ ਜਾਏ ਮੋਟੇ ਹੋਣ ਉਹਦੇ ਸਰੋਂ ਨੂੰ ਵੀ ਤੇਲ ਨਹੀਂ ਹੁੰਦਾ ਜੀ ਕਰਕੇ ਦੋ ਤੱਤ ਹਮੇਸ਼ਾ ਪਾਣੀ ਦੇ ਵਿੱਚ ਰਹਿੰਦੇ ਨੇ ਅੱਗ ਵਿੱਚ ਰਹਿੰਦੀ ਹੈ ਪਾਣੀ ਦੇ ਮਿੱਟੀ ਵਿੱਚ ਹਮੇਸ਼ਾ ਰਹਿੰਦੀ ਹੈ ਪਾਣੀ ਮਿੱਟੀ ਰਹਿੰਦੀ ਹੈ ਤਾਂ ਹੀ ਤਾਂ ਕਮਲ ਹੈ ਪੈਦਾ ਹੋ ਜਾਂਦਾ ਜਲ ਤੇ ਤਿਰਪਵਣ ਕਿਵੇਂ ਸਾਜਿਆ ਗਿਆ ਸੀ ਬਾਕੀ ਤਿੰਨ ਤੱਤ ਦੇ ਵਿੱਚ ਹੀ ਸੀਗੇ ਬਾਕੀ ਦੋ ਤੱਤ ਦੇ ਵਿੱਚ ਹੀ ਨੇ ਪਾਣੀ ਆਕਾਸ਼ ਵੀ ਵਿੱਚ ਹੈ ਆਕਾਸ਼ ਵਿੱਚ ਹੀ ਹੈ ਜੇ ਪਾਣੀ ਦੀ ਵੋਲਿਊਮ ਹੈ ਜਿੱਦੀ ਜਿੰਨਾ ਪਾਣੀ ਦਾ ਆਕਾਰ ਹੈ ਉਹਦੇ ਵਿੱਚ ਆਕਾਸ਼ ਹੈਗਾ ਆਕਾਸ਼ ਵੀ ਹੈਗਾ ਵਿੱਚ ਅੱਗ ਵੀ ਹੈਗੀ ਵਿੱਚ ਮਿੱਟੀ ਵੀ ਹੈਗੀ ਵਿੱਚ ਪਾਣੀ ਆ ਪਾਣੀ ਹੈ ਚਾਰ ਤੱਤ ਤਾਂ ਹਮੇਸ਼ਾ ਰਹਿਣਾ ਨੇ ਪਾਣੀ ਇਸ ਕਰਕੇ ਤ੍ਰਿਪਵਣ ਸਾਜਿਆ ਗਿਆ ਸੀ ਜਦ ਤੇ ਤ੍ਰਿਪਵਣ ਸਾਜਿਆ ਘਟ ਘਟ ਜੋਤ ਸਮੋਏ ਪਰ ਜੋਤ ਦੀ ਲੋੜ ਪਈ ਸੀ ਘਟ ਦੀ ਲੋੜ ਪਈ ਸੀ ਪਰ ਜੋਤ ਦੀ ਲੋੜ ਪਈ ਸੀ ਖਰਾਬ ਆ ਜਾ ਖਾਲੀ ਸਪੇਸ ਅਟ ਖਾਲੀ ਸਪੇਸ ਹੈ ਜਿਹਦੇ ਨਾਲ ਜੋਤ ਜੁੜੀ ਹੋਈ ਸੀ ਜੋਤ ਕੱਲੇ ਉਹਦੇ ਨਾਲ ਜੁੜਦੀ ਹੈ ਆਕਾਸ਼ ਨਾਲ ਉਹ ਘਟ ਵਿੱਚ ਬਾਹਰ ਆਇਆ ਹੈ ਤਿਰਕੁੜੀ ਜਾਇਰ ਹੈ ਤਿਰਕੁੜੀ ਛੱਡ ਕੇ ਘਟ ਜਾ ਕੱਟ ਕੱਟ ਮੈਂ ਹਰ ਜੂ ਉਸ ਘਟ ਚ ਬਸ ਥੋੜਾ ਸਾਡਾ ਹਿਰਦਾ ਨਾ ਉਸ ਘਟ ਵਿੱਚ ਹਰਜੂ ਬਸਦਾ ਇਹ ਛੱਡ ਕੇ ਹਰਜੂ ਨੂੰ ਆ ਗਿਆ ਤਿਰਕੁਟੀ ਪਰਦੇਸ ਇਹਨੇ ਤਿਰਕੁਟੀ ਛੱਡ ਕੇ ਹਰਜੂ ਨਾਲ ਜੁੜਨਾ ਘਟ ਜਾ ਆਕਾਸ਼ ਅੰਦਰ ਹੈ ਸਰੀਰ ਦੇ ਬਿਨਾਂ ਜੁੜਿਆ ਨਹੀਂ ਜਾ ਸਕਦਾ ਜਿਵੇਂ ਦੋ ਰੇਲਾਂ ਨੇ ਪਰ ਰੇਲ ਨਹੀਂ ਖੜਦੀ ਇੱਥੇ ਸਟੇਸ਼ਨ ਤੇ ਖੜਦੀ ਨਹੀਂ ਉਹਦੇ ਬਰਾਬਰ ਇੱਕ ਪੈਰਲਲ ਹੋਰ ਰੇਲ ਚਲਾਤੀ ਉਸੇ ਸਪੀਡ ਤੇ ਜਦ ਬਰਾਬਰ ਜਾਂਦੇ ਨੇ ਇਹ ਰੇਲ ਤੇ ਦੂਜੀ ਰੇਲ 'ਚ ਬਹਿ ਗਏ ਬਹਿ ਗਏ ਬਸ ਉਹ ਰੇਲ ਰੋਕ ਰੋਕ ਦੇਣੀ ਆ ਤੂੰ ਆਪੇ ਰੁਕ ਜਾਣਾ ਛੇੜ ਇਹ ਤਾਂ ਆਪੇ ਰੁਕ ਜਾਣੀ ਇਸ ਕਰਕੇ ਰੇਲ ਰੋਕ ਰਹੇ ਹਾਂ ਅਸੀਂ ਕਲਪਨਾ ਰੇਲ ਹੈ ਕਲਪਨਾ ਦੀ ਨਦੀ ਹੈ ਵੱਧ ਰਹੇ ਹਾਂ ਨੂੰ ਰੋਕ ਰਹੇ ਹਾਂ ਇਹਨੂੰ ਰੋਕ ਕੇ ਪੁੱਠੀ ਚਲਾ ਦੇਣੀ ਹੈ ਪੁੱਠੀ ਚਲਾਉਣੀ ਹੈ ਜਦੋਂ ਰੇਲ ਗਈ ਹੋਈ ਹੈ ਉਲਟੀ ਗੰਗਾ ਜਮ ਨੂੰ ਬੁਲਾਈ ਜਮਨਾ ਨੂੰ ਉਲਟੀ ਗੰਗਾ ਹੀ ਬੁਲਾ ਦੇਣੀ ਜਿੱਦੀ ਰੇਲ ਦੂਏ ਪਾਸੇ ਲੰਘੀ ਰਹਿਣ ਪੁੱਠੀ ਮੋੜਨਾ ਹੁਣ ਜਿਹੜੇ ਤਾਂ ਉਸ ਗੱਡੀ 'ਚ ਲੰਘੇ ਉਹਦਾ ਲੰਘੇਗਾ ਜਮਨਾ ਦੇ ਵਿੱਚ ਚਲੇਗਾ ਤਾਂ ਕਹਾਂ ਚਲੇਗਾ ਜਿਹੜਾ ਜਮਨਾ 'ਚ ਉਤਰ ਕੇ ਗੰਗਾ 'ਚ ਵੜ ਗਿਆ ਉਹ ਪੁੱਠੇ ਪਾਸੇ ਚਲੇਗਾ ਗੁਰਮਤ ਗੰਗਾ ਗੁਰਬਾਣੀ ਦੇ ਗਿਆਨ ਨੇ ਗੱਡੀ ਬਦਲਨੀ ਹੈ ਲੋਕ ਬਾਹਰ ਨੂੰ ਫੈਲਦੇ ਨੇ ਬਾਹਰ ਨੂੰ ਫੈਲਦੇ ਨੇ ਇਹ ਅੰਦਰ ਨੂੰ ਫੈਲਣਾ ਇਹ ਗੱਡੀ ਅੰਦਰ ਨੂੰ ਚੱਲਦੀ ਹੈ ਆਪਣੇ ਗੁਰਬਾਨ ਮੈਂ ਮਾ ਕਰਦੇ ਅੰਦਰ ਟਿਕਾ ਦੇਣਾ ਅੰਦਰ ਜਾ ਕੇ ਜਿੱਥੇ ਗੁਰਬਾਨ ਹੈ ਉਹਦਾ ਨਾਮ ਘਟਾ ਗਿਰਵਾਨ ਜੀ ਜਾਂ ਦੇਖਣਾ ਤਾਂ ਘਾਟੇ ਵਿੱਚ ਨਿਕਲ ਜਾਣੀ ਹੋਰ ਕਿਤੇ ਨਹੀਂ ਜਾਣੀ ਆਪਣੇ ਅੰਦਰ ਝਾਕ ਆਪਾਂ ਕਹਿੰਦੇ ਆਪਣੇ ਅੰਦਰ ਝਾਕੋ ਉਹ ਜਿਹੜਾ ਅੰਦਰ ਹੈ ਆਪਣਾ ਉਹੀ ਘਾਟਾ ਹੈ ਆਪਣੀ ਬੋਲੀ ਚ ਆਪਾਂ ਕਹਿੰਦੇ ਆਪਣੇ ਅੰਦਰ ਝਾਕੋ ਆਪਣੀ ਪੀੜੀ ਥੱਲੇ ਸੋਟਾ ਫੇਰੋ ਲਫ਼ਜ਼ ਆਪਣੇ ਵੀ ਬਣਾਏ ਹੋਏ ਨੇ ਉਹਨੂੰ ਘਾਟ ਕਹਿੰਦੀ ਗੁਰੂ ਕੱਟ ਘਾਟ ਘਟਣਾ ਹਰਜੂ ਬਸ ਸੰਤਰ ਦਾ ਉਹ ਪੁਕਾਰ ਉਹ ਹਰਜੂ ਦੇ ਨਾਲ ਜਾ ਕੇ ਜੁੜਨਾ ਉਹਦੇ ਨਾਲ ਜੋਗ ਕਰਨਾ ਗੱਲ ਨਹੀਂ ਹੈ ਜੇ ਹਰਜੂ ਨਾਲ ਜੁੜ ਗਏ ਹਮੇਸ਼ਾ ਵਾਸਤੇ ਜੁੜ ਗਏ ਜਿੰਨਾ ਚਿਰ ਜਾਗਦਾਰੀ ਹੈ ਉਹਨਾਂ ਚਿਰ ਟ੍ਰੇਨ ਬਦਲਦਾ ਨਹੀਂ ਹੈ ਸਫ਼ਰ ਬਦਲਦਾ ਨਹੀਂ ਹੈ ਬਸ ਜਾਗਦੇ ਤੇ ਬਣ ਨਹੀਂ ਬਦਲਦਾ ਟ੍ਰੇਨ ਵੀ ਚੱਲਦਾ ਹੈ ਦੁਨੀਆ ਦਾ ਕੰਪੀਟੀਸ਼ਨ ਵਾਲੀ ਟ੍ਰੇਨ ਚੱਲ ਰਿਹਾ ਦੁਨੀਆ ਦੇ ਨਾਲ ਚੱਲ ਰਿਹਾ ਜਿੰਨਾ ਜਰ ਦੁਨੀਆ ਭੱਤ ਚੱਲ ਰਿਹਾ ਨਾ ਗੱਲਾਂ ਦੁਨੀਆ ਭੱਤ ਉਹਨਾਂ ਜਰ ਸਿੱਖੀ ਧਾਰ ਅੜੀ ਹੋ ਸਕਦੀ ਜਿੱਦਣ ਸਿੱਖੀ ਤਾਂ ਲੱਗਿਆ ਟ੍ਰੇਨ ਛੱਡਣ ਦੀ ਗੱਲ ਦੂਏ ਪਾਸੇ ਆ ਗਈ ਫਿਰ ਇਹਦਾ ਮਨ ਬਦਲਣਾ ਵੀ ਇੱਧਰ ਵਾਲੀ ਟ੍ਰੇਨ ਚੱਲੋ ਜਿਹੜੀ ਪਿੱਛੇ ਨੂੰ ਜਾ ਰਹੀ ਹੈ ਇੱਧਰ ਤਾਂ ਦੂਰ ਜਾ ਰਹੇ ਹਾਂ ਦੂਰ ਤਾਂ ਦੂਰ ਜਾ ਰਹੇ ਹਾਂ ਦੁਰਗਤ ਹੈ ਚੰਦ ਤੇ ਨੂੰ ਜਾ ਰਹੇ ਹਾਂ ਹੋਰ ਦੂਰ ਨੂੰ ਜਾ ਰਹੇ ਹਾਂ ਮੰਗਲ ਗ੍ਰਹਿ ਦੀ ਖੋਜ ਕਰ ਰਹੇ ਹਾਂ ਹੋਰ ਦੂਰ ਨੂੰ ਜਾ ਰਹੇ ਹਾਂ ਤੇ ਦੂਰ ਨੂੰ ਜਾ ਰਹੇ ਹਾਂ ਨਾਲੇ ਐਟਮ ਬੰਬ ਬਣਾਇਆ ਨਾ ਉਹ ਡਰਦੇ ਨੇ ਉਹਨਾਂ ਤੇ ਡਰ ਹੁਣ ਇਹ ਹੈ ਵੀ ਇਹ ਕਾਨੂੰ ਪੰਗਾ ਲੈ ਲਿਆ ਬਣਾਇਆ ਕਾਲ ਨੂੰ ਸੀ ਕਿਸੇ ਖਾਤਰ ਬਣਾਇਆ ਸੀ ਨਾਨਕ ਗੁਰਮੁਖ ਮਨ ਸਮਝਾਏ ਨਾਨਕ ਗੁਰਮੁਖ ਮਨ ਸਮਝਾਏ ਮਨ ਸਮਝਾਏ ਗੁਰਮੁਖੀ ਮਨ ਸਮਝਾਏ ਨਹੀਂ ਸਮਝਾਏ ਕਿਉਂਕਿ ਇੱਕ ਵਚਨ ਗੁਰੂ ਸਮਝਾਏ ਹੋਇਆ ਅੱਛਾ ਸਸਾ ਮਮਚ ਜਿਹਨੂੰ ਕਹਨਾ ਹਾਇਮ ਸੇ ਹੋਈ ਹਾਇਮ ਮਨ ਗੁਰਮੁਖ ਮਨ ਸਮਝਾਏ ਮਨ ਸਮਝਾ ਲੈਂਦਾ ਗੁਰੂ ਗੁਰਮੁਖੀ ਬੁੱਧੀ ਆਪਣਾ ਮਨ ਸਮਝਾਉਂਦੀ ਹੈ ਮਨ ਦਾ ਨੇ ਨੋਕੜ ਨਹੀਂ ਬਸ ਸਮਝ ਨਹੀਂ ਆਇਆ